ਖਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲਾਗੇ ਪੱਲੇ ਸਭ ਕੁਝ ਪਾਏ ਖਰੀਦਾ ਬੁਰੇ ਦਾ ਭਲਾ ਕਰ ਜਿਹੜਾ ਬੁਰਾ ਹੈ ਬੁਰਾ ਕੌਣ ਹੈ ਬੁਰਾ ਉਹ ਆ ਦੁਨੀਆ ਜਿਹੜਾ ਬੁਰੀ ਸਿੱਖਿਆ ਦਿੰਦਾ ਬਾਕੀ ਕੋਈ ਬੁਰਾ ਹੈ ਨਹੀਂ ਜਿਹੜਾ ਨੋਇੰਗਲੀ ਬੁਰੀ ਸਿੱਖਿਆ ਦਿੰਦਾ ਉਹ ਬੁਰਾ ਹੈ ਬਾਕੀ ਬੁਰਾ ਕੋਈ ਹੈ ਨਹੀਂ ਸਾਖਤ ਦੀ ਬੁਰੀ ਬੁਰਾ ਸਾਖਤ ਦੀ ਮਤ ਬੁਰੀ ਹੈ ਸਾਖਤ ਕੀ ਬੁਰੀ ਮਾਇ ਸਾਖਤ ਦੀ ਜਿਹੜੀ ਮੱਤ ਹੈ ਉਹੀ ਬੁਰੀ ਹੈ ਸਾਖਤ ਦੀ ਸਿੱਖਿਆ ਹੀ ਬੁਰੀ ਹੈ ਸਾਖਤਾਂ ਦੀ ਜਿਹੜੀ ਸਿੱਖਿਆ ਹੈ ਉਹੀ ਬੁਰੀ ਹੈ ਔਰ ਬੁਰਾ ਕੀ ਹੈ ਉਹ ਨੁਕਸਾਨ ਕਰ ਰਹੀ ਹੈ ਲੋਕਾਂ ਦਾ ਉਹ ਅੱਗਾ ਵਿਗਾੜ ਰਹੀ ਹੈ ਲੋਕਾਂ ਦਾ ਅੱਗਾ ਸਿਮਰ ਨਹੀਂ ਦੇ ਸਕਦੀ ਲੋਕਾਂ ਦਾ ਅੱਗਾ ਸਿਮਰਨ ਤੋਂ ਰੋਕ ਰਹੀ ਹੈ ਅੱਗਾ ਸਿਮਰਨ ਦੀ ਹੋਸ਼ ਨਹੀਂ ਆਉਣ ਦਿੰਦੀ ਅੱਗਾ ਸਮਾਰਨ ਦੀ ਹੋਸ਼ ਜੇ ਸਮਾਰਨ ਦੀ ਹੋਸ਼ ਆਉਣ ਦਿੰਦੀ ਉਹ ਗਲਤ ਹੈ ਉਹ ਪੁੱਤ ਪਾਪ ਚ ਪਾਇਆ ਹੋਇਆ ਉਹਦੇ ਨਾਲ ਹੰਕਾਰ ਪੈਦਾ ਹੋ ਜੋ ਕੁਝ ਉਹ ਦੱਸ ਰਹੇ ਨੇ ਉਹਦੇ ਨਾਲ ਗੱਲ ਨਹੀਂ ਸਮਝ ਰਿਹਾ ਹਾਂ ਰੀਤਾ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਰ ਸਾਖਤ ਨਾ ਬਣ ਸਾਖਤ ਨਾ ਬਣ ਸੰਤ ਮਤ ਦਾ ਪ੍ਰਚਾਰ ਕਰ ਬੁਰੇ ਦਾ ਭਲਾ ਸਾਖਤ ਨੂੰ ਵੀ ਗੁਰਮਤ ਦਾ ਉਪਦੇਸ਼ ਦੇ ਜਿਹੜੇ ਸਾਖਤ ਨੇ ਸਾਖਤਾਂ ਦੀਆਂ ਬੱਤਾਂ ਨੂੰ ਵੀ ਸੱਚ ਦਾ ਉਪਦੇਸ਼ ਦੇ ਸੱਚ ਦਾ ਉਪਦੇਸ਼ ਕਰਨਾ ਹੀ ਉਹਦਾ ਭਲਾ ਤਾਂ ਉਹਦਾ ਭਲਾ ਹੋ ਹੀ ਨਹੀਂ ਸਕਣਾ ਫਿਰ ਉਹਦਾ ਭਲਾ ਆਪਾਂ ਕੀ ਕਰ ਸਕਦੇ ਬਾਕੀ ਦਾ ਭਲਾ ਪਰਮੇਸ਼ਰ ਹੀ ਕਰ ਰਿਹਾ ਅੱਜ ਨਾ ਮਾਇਆ ਵਾਲਾ ਭਲਾ ਨਹੀਂ ਆਪਣੇ ਹੱਥ 'ਚ ਹੈਗਾ ਸੰਸਾਰੀ ਤੌਰ ਤੇ ਭਲਾ ਦੁੱਖ ਸੁੱਖ ਹੈ ਆਪਣੇ ਹੱਥ 'ਚ ਨਹੀਂ ਇਹ ਉਹਦੇ ਹੱਥ 'ਚ ਹੈ ਤੁਸੀਂ ਉਹਦੀ ਮੱਤ ਨੂੰ ਅਕਲ ਦੇ ਕੇ ਚੰਗੀ ਰਾਏ ਦੇ ਕੇ ਉਹਦਾ ਭਲਾ ਕਰ ਸਕਦੇ ਹੋ ਜੋ ਮੰਨ ਲਵੇ ਜੋ ਨਾ ਮੰਨੇ ਤਾਂ ਵੀ ਸਾਡੇ ਵਾਸਤੇ ਬੁਰੇ ਦਾ ਭਲਾ ਹੀ ਅਸੀਂ ਕੋਸ਼ਿਸ਼ ਕੀਤੀ ਉਹ ਨਹੀਂ ਕਰਵਾਇਆ ਨਾ ਕਰਵਾਵੇ ਇਹ ਦਵਾਈ ਦੇਤੀ ਡਾਕਟਰ ਨੇ ਉਹਨੇ ਕੋਲ ਰੱਖ ਲਈ ਨਹੀਂ ਖਾਦੀ ਤੇ ਫਿਰ ਉਹ ਤਾਂ ਡਾਕਟਰ ਦਾ ਤਾਂ ਕੋਈ ਕਸੂਰ ਨਹੀਂ ਹੈ ਉਹ ਕਹਿੰਦਾ ਮੈਂ ਨਹੀਂ ਖਾਣੀ ਹਾਂਜੀ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾ ਬੁਰੇ ਤੇ ਗੁੱਸਾ ਨਾ ਕਰ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਪੱਲੇ ਸਭ ਕੁਝ ਪਾਏ ਇਹ ਫਰੀਦ ਅਸਲ ਦੇ ਵਿੱਚ ਕੁਝ ਜਿਹੜੇ ਮੁਖਾਲਫਤ ਕਰ ਰਹੇ ਨੇ ਉਸ ਵੇਲੇ ਫਰੀਦਕੋਟ ਆ ਕੇ ਉਹਨੂੰ ਦੇਖਿਆ ਪੰਜਾਬ ਵੀ ਗੁਰੂ ਘਰ ਦੀ ਮੁਖਾਲਫਤ ਵੀ ਕਰ ਰਹੇ ਨੇ ਇੱਥੇ ਲੋਕ ਤੇ ਭਗਤ ਬਾਣੀ ਦੀ ਭਗਤਾਂ ਦੀ ਮੁਖਾਲਫਤ ਵੀ ਹੋ ਰਹੀ ਹੈ ਹਿੰਦੁਸਤਾਨ ਚ ਉਹਨੂੰ ਕੀ ਪਤਾ ਉਹ ਤਾਂ ਬਾਹਰ ਬੈਠਾ ਹੈ ਹਿੰਦੁਸਤਾਨ ਤੇ ਮੁਸਲਮਾਨ ਹੈ ਇਹ ਲੋਕ ਮੈਂ ਟੋਲਦਾ ਜਿਹੜੀ ਗੱਲ ਨੂੰ ਇਹ ਹਿੰਦੂ ਹੋ ਕੇ ਹਿੰਦੂ ਧਰਮ ਦੇ ਵੇਦ ਦਾ ਵਿਰੋਧ ਕਰ ਰਹੇ ਨੇ ਇਹ ਕੀ ਕਰ ਰਹੇ ਨੇ ਉਹ ਕਹਿੰਦਾ ਬੁਰੇ ਦਾ ਭਲਾ ਕਰ ਇਹ ਬੁਰੇ ਦਾ ਭਲਾ ਕਰ ਰਹੇ ਨੇ ਤੂੰ ਵੀ ਬੁਰੇ ਦਾ ਭਲਾ ਹੀ ਕਰ ਬੁਰੇ ਦਾ ਭਲਾ ਕਰਨਾ ਇਸਲਾਮ ਦੇ ਖਿਲਾਫ ਹੈ ਗੱਲ ਇਸਲਾਮ ਕਹਿੰਦੀ ਹੈ ਜਿਹੜਾ ਬੁਰਾ ਹੈ ਨਾ ਕਾਫਰ ਹੈ ਉਹਦਾ ਕਤਲ ਕਰ ਗੁਰਬਾਣੀ ਕਹਿੰਦੀ ਹੈ ਬੁਰੇ ਦਾ ਭਲਾ ਕਰ ਇੱਕ ਤਾਂ ਉਲਟ ਗੱਲ ਕਹਿਤੀ ਆਪਣੇ ਧਰਮ ਤੇ ਇਸਲਾਮ ਕਹਿੰਦੀ ਹੈ ਜਿਹੜਾ ਸਾਖਤ ਹੈ ਜਾਂ ਸਾਖਤ ਹੈ ਨਹੀਂ ਉਹ ਕਾਫਰ ਹੈ ਜਿਹੜਾ ਖੁਦਾ ਨੂੰ ਨਹੀਂ ਮੰਨਦਾ ਉਹਨੂੰ ਖਤਮ ਕਰ ਦੋ ਉਹਦਾ ਕਤਲ ਕਰ ਦੋ ਉਹਨੂੰ ਬਰਦਾਸ਼ਤ ਨਹੀਂ ਉਹ ਕਹਿੰਦਾ ਬਿਲਕੁਲ ਇਸਲਾਮ ਵਾਲੀ ਗੱਲ ਆਪਣੀ ਜਿਹੜੀ ਅੰਦਰੋਂ ਲਾਹੀ ਹੈ ਨਾ ਉਹਦਾ ਸਬੂਤ ਦੇ ਰਿਹਾ ਕਹਿੰਦਾ ਬੁਰੇ ਦਾ ਭਲਾ ਕਰ ਇਸਲਾਮ ਵਾਲਿਆਂ ਨੂੰ ਕਹਿ ਰਿਹਾ ਹਿੰਦੁਸਤਾਨ ਤਾਂ ਹੋਏ ਰਿਹਾ ਸੀ ਭਗਤਾਂ ਨੇ ਤਾਂ ਕੀਤਾ ਹੀ ਹੈ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾ ਹਟਾਏ ਹਟਾਏ ਇਹ ਤੇ ਗੁੱਸਾ ਨਾ ਕਰ ਪੱਲੇ ਸਭ ਕੁਝ ਮੁਸਲਮਾਨ ਨੇ ਗੁੱਸਾ ਕੀਤਾ ਕਾਫਰ ਤੇ ਕਿਉਂ ਨਹੀਂ ਮੰਨਦਾ ਤੂੰ ਬੰਦੇ ਉੱਤੇ ਗੁੱਸਾ ਮਤ ਲਿਆਓ ਜੇ ਇਦਾਂ ਕਰੋਗੇ ਫਿਰ ਦੇਹੀ ਰੋਗ ਨਾਲ ਲੱਗੀ ਫਿਰ ਤੁਹਾਡਾ ਹੰਕਾਰ ਨਹੀਂ ਵਧੂਗਾ ਰੋਕੀਆ ਰੋਗ ਹੰਕਾਰ ਹੈ ਹੋਰ ਕੀ ਹੰਕਾਰ ਨਹੀਂ ਫਿਰ ਤੁਹਾਡਾ ਵੱਧ ਸਕਦਾ ਕਿਆ ਕਹਿੰਦੇ ਹੋ ਸਾਗ ਇਹ ਜਿਹੜੇ ਨੇ ਕਾਫਰ ਨੂੰ ਖਤਮ ਕਰ ਦੋ ਇਹ ਹੰਕਾਰੀ ਨੇ ਲੋਕ ਸਾਰੇ ਪਰਮੇਸ਼ਰ ਹੰਕਾਰੀਆਂ ਨੂੰ ਖਤਮ ਨਹੀਂ ਕਰ ਸਕਦਾ ਪਰਮੇਸ਼ਰ ਤੁਹਾਨੂੰ ਇਹ ਖਤਮ ਕਰ ਦੂਗਾ ਤੁਸੀਂ ਹੰਕਾਰੀਆਂ ਨੂੰ ਕਿਸਵਾ ਖਤਮ ਕਰੋਗੇ ਜੇ ਰੱਬ ਦਾ ਵਿਰੋਧ ਕਰਨਾ ਤੁਹਾਡਾ ਢਿੱਡ ਦੁਖਦਾ ਤੁਸੀਂ ਤੁਸੀਂ ਨਾ ਕਰੋ ਤੁਸੀਂ ਕੌਣ ਹੁੰਦੇ ਹੋ ਇਹ ਕਰਨ ਵਾਲੇ ਤੁਹਾਨੂੰ ਨਹੀਂ ਖਤਮ ਕਰ ਦੂ ਤੁਸੀਂ ਕਿੱਡੇ ਭਲਵਾਨ ਹੋ ਗੁੱਸਾ ਮਾਨਾ ਹਟਾਏ ਦੇਹੀ ਰੋਗ ਨਾਲ ਜਗਾਇ ਰਹਿਣਾ ਗੁੱਸੇ 'ਚ ਜਦ ਕ੍ਰੋਧ ਆ ਜਾ ਜਿੱਥੇ ਧਰਮ ਹੁੰਦਾ ਹੀ ਨਹੀਂ ਜਿੱਥੇ ਕ੍ਰੋਧ ਆ ਜਾਵੇ ਉੱਥੇ ਧਰਮ ਨਹੀਂ ਹੁੰਦਾ ਦਸਮ ਪਾਸ਼ਾ ਕਹਿੰਦੇ ਧਰਮ ਕਰੁੱਤ ਤੇ ਭਰਮ ਸੁਬੁੱਧ ਤੇ ਚੰਡ ਕੇ ਜੁੱਧ ਤੇ ਦੈਂਤ ਪਰਾਨੇ ਧਰਮ ਕਰੁੱਧ ਤੇ ਜਿੱਥੇ ਕ੍ਰੋਧ ਆ ਜਵੇ ਧਰਮ ਗੈਰ ਹਾਜ਼ਰ ਭਜਨ ਦੇ ਜਦੇ ਖੁਬਲਾ ਕੇ ਉੱਡ ਜਾਂਦਾ ਜਦ ਉਹਨਾਂ ਨੇ ਕਿਹਾ ਕਾਫਰ ਨੂੰ ਕਤਲ ਕਰ ਦੋ ਧਰਮ ਤਾਂ ਉੱਥੇ ਰਹਿ ਹੀ ਨਹੀਂ ਤੇ ਗੁੱਸਾ ਮਾਨਾ ਹੜਾਏ ਦੇਹੀ ਰੋਗ ਨਾ ਲੱਗੀ ਇਹ ਤਾਂ ਵੱਡਾ ਰੋਗ ਹੈ ਪੱਲੇ ਸਭ ਕੁਝ ਪਾਏ ਜੋ ਤੁਸੀਂ ਕਰ ਰਹੇ ਹੋ ਧਰਮ ਦੀ ਕਮਾਈ ਪੱਲੇ ਹੀ ਰਹਿ ਜੂ ਤੁਹਾਡੇ ਵੀ ਬੱਲੇ ਕੱਖ ਵੀ ਨਹੀਂ ਰਹਿਣਾ ਬਹੁਤ ਖਤਰਨਾਕ ਨੇ ਸ਼ਲੋਕ ਕਈ ਕਬੀਰ ਦੇ ਹਾਂਜੀ ਸਭ ਕੁਝ ਹਾਂ ਸਭ ਕੁਝ ਪੱਲੇ ਹੀ ਆ ਤੁਹਾਡੇ ਦੇਹੀ ਰੋਗ ਨਾਲ ਲੱਗੀ ਪੱਲੇ ਸਭ ਕੁਝ ਪਾਏ ਪੱਲੇ ਆ ਸਭ ਕੁਝ ਜੇ ਤੂੰ ਮੇਰਾ ਹੋ ਰਿਹਾ ਸਭ ਜਗ ਤੇਰਾ ਹੋਏ ਹਾਂਜੀ